ਚੌਬਈ ਬੀਰਜ ਕੇਤ ਰਾਜਾ ਇੱਕ ਨਾਗਰ ਸਗਲ ਜਗਤ ਕੇ ਵਿਖੈ ਉਜਾਗਰ ਸ੍ਰੀ ਛਟ ਛੈਲ ਕੁਵਰ ਤਾ ਕੀ ਤ੍ਰੀ ਮਨ ਬਚ ਕ੍ਰਮ ਬਸ ਕਰ ਰਾਖੋ ਪੀ ਏਕ ਦਿਵਸ ਨਿਪ ਚੜਿਓ ਅਖਿੱਟ ਬਰ ਸੰਗ ਲਈ ਸਾਚਰੀ ਅਮਿਤ ਕਾਰੀ ਜਬ ਬਨ ਗਹਿਰ ਵਿਖੈ ਪ੍ਰਭ ਆਇਓ ਸਵਾਨਨ ਤੇ ਮ੍ਰਿਗਨ ਘਾਇਓ ਕਹਿਓ ਕਿ ਜਿਹ ਆਗੈ ਮ੍ਰਿਗ ਆਵੈ ਵੈ ਆਪਨੋ ਤੁਰੈ ਤਵਾਵੈ ਪਹੁੰਚ ਸੋ ਤਨ ਤਿਹ ਕੇ ਬ੍ਰਿਣ ਕਰਹੀ ਗਿਰਨ ਪਰਨ ਤੇ ਕਛੂ ਨਾ ਡਰਹੀ ਅੜਿਲ ਨਿਰਪਤਰੀ ਆਗੇ ਮ੍ਰਿਗਿਕ ਨਿਕਸਿਓ ਆਇ ਕੈ ਰਾਣੀ ਪਾਛੇ ਪਰੀ ਤੁਰੰਗ ਤਵਾਇ ਕੈ ਭਜਤ ਭਜਤ ਹਰਨੀ ਪਾਤੇ ਬਹੁ ਕੋਸਨ ਗਇਓ ਹੋ ਏਕ ਨਿਰਭਤ ਸੁਤ ਲਹਿ ਤਾਕੋ ਧਾਵਤ ਪਇਓ ਤਾਜ ਹੈ ਤਾਜਨ ਮਾਰ ਪਹੁੰਚਾ ਜਾਇ ਕੈ ਏਕ ਵਿਸਖੀ ਮਾਰਿਓ ਮ੍ਰਿਗੈ ਬਨਾਇ ਕੈ ਨਿਰਖ ਤਰੁਣ ਇਹ ਚਰਿਤ ਰਹੀ ਉਰਝਾਇ ਕਰ ਹੋ ਬ੍ਰਹਬਾਨ ਤਨ ਵਿਧੀ ਗਿਰਤ ਭਈ ਭੂਮ ਪਰ ਬੌਰ ਸੋਟ ਜਿਵ ਚੇਤਨ ਉਠ ਠਾੜ ਭਈ ਭੂਮਦ ਘਾਇ ਲਿਆ ਸਜਨ ਤਟ ਚਲ ਗਈ ਉਤਰ ਹੈਮ ਤੇ ਤਹਾ ਦੋ ਰਵੇਂ ਬਨਾਇ ਕੈ ਹੋ ਲੋ ਤੇ ਠਾਂ ਸਿੰਘ ਨਿਕਸਿਓ ਆਇ ਕੈ ਨਿਰਖ ਸਿੰਘ ਕੋ ਰੂ ਤਰਨ ਤਰਾਸਿਤ ਭਈ ਲਵਟ ਲਲਾ ਕੇ ਕੰਠ ਭੈ ਅਵਲਾ ਗਈ ਢੀਠ ਕੁਾਰ ਤਨ ਤਨਿਓ ਨਾ ਤਨ ਕੇ ਆਸਨ ਡਿਗਿਓ ਉਹ ਹਨਿਓ ਸਿੰਘ ਤੇ ਠੌਰ ਬਿਸਕਬਾਂ ਕੋ ਲਗਿਓ ਮਾਰ ਸਿੰਘ ਰਾਖਿਓ ਤੇ ਭਜਿਓ ਬਨਾਇ ਕੈ ਆਸਨ ਚੁੰਬਨ ਕਰੇ ਤ੍ਰਿਹੈ ਲਪਟਾਇ ਕੈ ਭਾਂਤ ਭਾਂਤ ਤੇ ਰਮਿਓ ਤਰਨ ਸੁਖ ਪਾਏ ਕਰ ਹੋ ਬਿਨ ਦਾਮਨ ਅਬਲਾ ਹੂੰ ਰਹੀ ਬਿਕਾਇ ਕਰ ਚਿਤ ਚਿੰਤਾ ਤ੍ਰਿਏ ਕਹੀ ਇਸੀ ਸੰਗ ਜਾਏ ਹੋ ਨਿਜ ਨਾਇਕ ਕੋ ਦਰਸ ਨਾ ਗੌਰ ਦਿਖਾਏ ਹੋ ਤਾਤੇ ਕਛੂ ਚਰਿਤਰ ਸੋ ਐਸੇ ਕੀਜੀਐ ਹੋ ਜਾਤੇ ਜਸੂ ਰਹਿ ਅਪ ਜਸ ਨਾ ਸੁਣੀ ਦੀਐ ਏਕ ਸਖੀ ਪ੍ਰਤ ਕਹਿਓ ਪੇਰ ਸਮਝਾਇ ਕੈ ਹਰਨ ਹੇ ਤ੍ਰੇ ਡੂਬੀ ਕਹੀਓ ਜਾਇ ਕੈ ਬੈਣ ਸੁਣਦ ਸਾਚਰੀ ਜਾ ਤਿਹ ਕਉ ਭਈ ਹੋ ਜੋ ਕਛ ਕੁਾਰ ਤਿਹ ਕਹਿਓ ਖਬਰ ਸੋ ਨਿਰਪਦਈ ਆਪ ਕੁਾਰ ਕੇ ਸਾਥ ਗਈ ਸੁਖ ਪਾਇ ਕੈ ਨਿਰਪ ਸੁਨ ਡੂਬੀ ਨਾਰ ਰਹਿਓ ਸਿਰ ਨਿਆਇ ਕੈ ਚੰਚਲਾਨ ਕੋ ਚਰਿਤ ਨ ਨਰ ਕੋ ਲਹਿ ਹੋ ਸਾਸਤਰ ਸਿਮਰਤ ਅਰ ਵੇਦ ਭੇਦ ਐਸੇ ਕਹਿ ਚਉ ਭਈ ਤਾਕੋ ਤਰਨ ਸੰਗ ਲੈ ਗਇਓ ਭਾਂਤ ਭਾਂਤ ਕੈ ਭੋਗਤ ਭੈਓ ਇਨ ਜੜ ਕਛ ਨਾ ਬਾਤ ਲਹਿ ਲਈ ਜਾਨੀ ਡੂਬ ਚੰਚਲਾ ਗਈ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂ ਮੰਤਰੀ ਸੰਵਾਦੇ 238 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਦੋਹਰਾ ਸ਼ਹਿਰ ਸਰੋਜ ਵਿਖੈ ਤੋ ਰਾਜਾ ਸੁਬਰ ਸਰੂਪ ਕਾਮ ਕੇਲ ਮੈਂ ਅਤ ਚਤੁਰ ਨਾਰ ਸਿੰਘ ਰੂਪ ਅਨੂਪ ਚਉਪਈ ਤਾਕੇ ਚਾਰ ਪੁੱਤਰ ਸੁਭਕਾਰੀ ਸੂਰਬੀਰ ਬਾਂਕੋ ਹੰਕਾਰੀ ਰਾਣੀ ਔਰ ਵਿਹੈ ਜੋਆਨੀ ਸੋ ਗਰਭਵਤੀ ਹੋਵੇ ਬਿਆਨੀ ਏਕ ਪੁੱਤਰ ਤਾਹੂ ਕੋ ਭਇਓ ਰਾਣੀ ਬੀਰਮਤੀ ਤਿਹ ਜਯੋ ਵਿਆਗਰ ਕੇ ਤਿਹ ਨਾਮ ਪਰਤ ਪੇ ਦਿਜਨ ਦਰਿਦਰ ਖੋਏ ਕਹਿ ਕਹਿ ਭੇ ਚਾਰੋ ਪੁੱਤਰ ਰਾਜ ਅਧਿਕਾਰੀ ਇਹ ਸੋ ਕਬਲਾ ਕੇ ਭਾਰੀ ਜੋ ਕੋ ਉਨ ਚਾਰੋਂ ਕੋ ਘਾਵੈ ਤਬ ਸੁਤ ਰਾਜ ਪਾਂਚ ਪਾਵੈ ਜੇਸ਼ਟ ਪੁੱਤਰ ਤਨ ਮਨੁਖ ਪਠਾਇਓ ਜੋ ਕਈਓ ਤੋਹਿ ਰਾਏ ਬੁਲਾਇਓ ਰਾਜ ਕੁਾਰ ਆਵਤ ਜਾ ਪਇਓ ਤਬ ਹੀ ਮਾਰ ਕੋਠਰੀ ਦਇਓ ਇਹੀ ਭਾਂਤ ਤੇ ਦੁਤੀਏ ਬੁਲਾਇਓ ਬਹੀ ਖੜਗ ਤੇ ਤਾ ਕਹ ਘਾਇਓ ਇਹੀ ਭਾਂਤ ਤਿਨ ਤੂੰ ਬੁਲਾਇ ਕੈ ਡਾਰਤ ਭਈ ਬੋਰੇ ਕੈ ਕੈ ਦੋਹਰਾ ਚਾਰ ਪੁੱਤਰ ਪ੍ਰਥਮੈ ਹਨੇ ਪੁਨ ਪਤ ਲਿਓ ਬੁਲਾਏ ਇਹ ਬਿਦ ਬਿੰਤੀ ਕਰੀ ਨੈਨ ਨੀਰ ਬਹਾਏ ਸੁਣ ਰਾਜਾ ਤਾ ਪੁੱਤਰ ਦੋ ਲਰੇ ਰਾਜ ਕੇ ਹੇਤ ਜੂਜ ਮਰੈ ਛਿਤ ਪਰ ਪਰੇ ਤਬ ਮੈਂ ਭਈ ਅਚੇਤ ਅਸਨ ਭੈ ਅਦ ਜੁਦ ਕਰ ਜਬ ਜੂਝੇ ਦੋ ਵੀਰ ਬਸਰ ਭਾਰ ਦਵੈ ਪੁੱਤਰ ਤਬ ਤਬ ਹੀ ਭੈ ਫਕੀਰ ਚੌਵੀ ਤਬ ਨਿਰਪ ਪੂਤ ਪੂਤ ਕਹਿ ਰੋਇਓ ਸੁਧ ਸਭ ਛਾੜ ਭੂਮ ਪਰ ਸੋਇਓ ਪਚ ਏ ਕਹਾ ਟੀਕਾ ਕਰਿ ਪਰਿਓ ਭੇਦ ਭੇਦ ਜੜ ਕਛ ਨਾ ਵਿਚਰਿਓ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 239 ਚਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਦੋਹਰਾ ਦੇਸ ਕਲਿੰਜਰ ਕੇ ਨਿਕਟ ਸੈਣ ਵਿੱਚ ਅਛਣ ਰਾਏ ਸ੍ਰੀ ਰੁਦਰਾਜ ਕੋ ਤਰਨ ਜਾ ਕੀ ਅਤ ਸੁਭ ਕਾਏ 24 ਸਭ ਤੇ ਔਰ ਰਾਣੀ ਤੇ ਰਹੀ ਤੈਨੂੰ ਸੋ ਹਿਤ ਨਿਰਪ ਨਿਰਵਹੀ ਬਾਰੀ ਬਾਰੀ ਤਿਨੈ ਬੁਲਾਵੈ ਲਪਟ ਲਪਟ ਕਰ ਭੂਖ ਕਮਾਵੈ ਸ੍ਰੀ ਰੁਜਰਾਜ ਕੁਾਰ ਜੋ ਰਾਣੀ ਸੋ ਮਨ ਭੀਤਰ ਅਧਿਕ ਰਸਾਨੀ ਮਨ ਮਹਿ ਕਉ ਜਤਨ ਕਿਆ ਕਰੀਐ ਜਾਤੇ ਇਨ ਰਣੀਆਂ ਕੋ ਮਰੀਐ ਅੜਿਲ ਪ੍ਰਥਮ ਰਾਣੀਆਂ ਸੋ ਅਤਿ ਨੇ ਬਢਾਇਓ ਐਸੀ ਕਰੀ ਪ੍ਰੀਤ ਜੋ ਪਤਿ ਸੁਨ ਪਾਇਓ ਧੰਨੇ ਧੰਨੇ ਰੁਜ ਰਾਜ ਕੁਾਰ ਕਹ ਪਾਖਿਓ ਹੋ ਜਿਨ ਕਲ ਮੈਂ ਸਭ ਤਿਨ ਸੋ ਅਤਿ ਹਿਤ ਰਾਖਿਓ ਨਦੀ ਤੀਰ ਇਕ ਰਚਿਓ ਤ੍ਰਿਨਾ ਲੈ ਜਾਇ ਕੈ ਆਪ ਕਹਿਓ ਸਭ ਤਿਨ ਸੋ ਬਚਨ ਬਨਾਇ ਕੈ ਸੁਨੋ ਸਖੀ ਹਮ ਤਾਂ ਸਕਲ ਮਿਲ ਜਾਇ ਹੈ ਹੋ ਹਮ ਤੁਮ ਮਨ ਭਾਵਤ ਤਹ ਭੂਖ ਕਮਾਇ ਹੈ ਲੈ ਸਭ ਤਿਨ ਕੋ ਸੰਗ ਲੈ ਮਉ ਗਈ ਰਾਜਾ ਪੈ ਇਕ ਪਠੈ ਸਾਹ ਤ੍ਰੀ ਦੇਤ ਪੀ ਨਾਥ ਕਿਰਪਾ ਕਰ ਅਦਕ ਤਹੀਂ ਤੋ ਆਇਓ ਹੋ ਮਨ ਭਾਵਤ ਰਾਨ ਨਿਸੋ ਭੋਗ ਕਮਾਈਓ ਸਭ ਤੇ ਸਕਨ ਕੇ ਸਹਿ ਤਾਂ ਸਭ ਲਿਆਇ ਕੈ ਰੋਗ ਦਵਾਰ ਭਾਵ ਕੋ ਦੇਉ ਲਗਾਇ ਕੈ ਕਿਸੂ ਕਾਜ ਕੇ ਹੇਤ ਗਈ ਤ੍ਰੀ ਆਪ ਟਾਰੇ ਹੋ ਏ ਛਲ ਸਭ ਰਾਨਿਨ ਕੋ ਦਿਆ ਜਰਾਏ ਕਰ ਚਉਪਈ ਦੌਰ ਤੇ ਆਪ ਨਿਰਭਤ ਪਹਿ ਆਈ ਰੋਏ ਰੋਏ ਬਹੁ ਬਿਰਥਾ ਜਤਾਈ ਬੈਠੋ ਕਾ ਦੇਵ ਕੇ ਹਰੇ ਤੋਰੇ ਹਰਮ ਆਜ ਸਭ ਜਰੇ ਤੁਮ ਤਾ ਆਪ ਭਗਤਾ ਰਹੋ ਜਰਤ ਅਗਨ ਤੇ ਤ੍ਰਿਯਨ ਉਬਾਰੋ ਬੈਠਣ ਸੋ ਕਛੇਤ ਨਾ ਕੀਜੈ ਮੋਰੀ ਕਹੀ ਕੌਣ ਧਰ ਲੀਜੈ ਵਹਿ ਉਤ ਜਰਤ ਤਿਹਾਰੀ ਨਾਰੀ ਤੁਮ ਹੋ ਬੈਠ ਗਰਭ ਕਰ ਭਾਰੀ ਰਾਏ ਉਠੋ ਤਿਨ ਐਂਜ ਨਿਕਾਰੋ ਸਾਚ ਝੂਠ ਮੁਰ ਬਚਨ ਵਿਚਾਰੋ ਬੈਨ ਸੁਨਤ ਮੂਰਖੋਟ ਉਠ ਦਇਓ ਪੇਦ ਭੇਵ ਨਾ ਪਾਵਤ ਭਇਓ ਤਜ ਬਿਲੰਬ ਅਵਿਲੰਬ ਸਿਧਾਰਿਓ ਭਸਮ ਰਾਨੀਆਂ ਜਾਏ ਨਿਹਾਰਿਓ ਦੋਹਰਾ ਸਖਿਨ ਸਾਇਦ ਸਭ ਤੈ ਦਰੀ ਜੀਤ ਨਉ ਉਪਰੀ ਕਾਇ ਯਾ ਕੋ ਪੇਦ ਭੇਦ ਜੋ ਨਿਰਪਤ ਜਤਾਵੈ ਜਾਏ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 240 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਕਿਨ ਮਾਖਨੇਕ ਦੇਸ ਨਿਰਵਤਵਾਰ ਬਾਰ ਬ੍ਰਹ ਨਾਰ ਤਵਨ ਘਾਰੇ ਅਜਕ ਤਰਨ ਕੋ ਰੂਪ ਬਿਰਾਜੈ ਸ੍ਰੀ ਆਸਰਿਨ ਕੋ ਮਨ ਲਾਜੈ ਸੁਭਟ ਕੇਤ ਇਕ ਸੁਭਟ ਵਿਚ ਅਛਣ ਜਾ ਕੇ ਬਨੇ 3200 ਲਛਣ ਰੂਪ ਤਵਨ ਕੋ ਲਗਤ ਅਪਾਰਾ ਰਵਣ ਲਿਓ ਜਨ ਕੋਟ ਉਜਿਆਰਾ ਅੜਿਲ ਬਿਰਹ ਮੰਜਰੀ ਜਾਵੋ ਪੁਰਖ ਨਿਹਾਰਿਓ ਬ੍ਰਹਵਾਨ ਕਸ ਅੰਗ ਤਮਨ ਕੇ ਮਾਰਿਓ ਬ੍ਰਹ ਬਿਕਲ ਹੋਇ ਬਾਲ ਗਿਰਤ ਭੀ ਭੂਮ ਪਾਰੇ ਹੋ ਜਨਕ ਸੁਖਟ ਰਣ ਮਾਹੇ ਪ੍ਰਹਾਰਿਓ ਬਾਨ ਕਰ ਪਾਂਚ ਗਬੀਤੀ ਘਰੀ ਬਹੁਰ ਜਾਗਰਤ ਭਈ ਨੈਨਨ ਸੈਨ ਬੁਲਾਏ ਸਾਤਰੀ ਢਿਗ ਲਈ ਤਾਕਾ ਚਿਤ ਕੀ ਬਾਤ ਕਹੀ ਸਮਝਾਇ ਕਹਿ ਹੋ ਤਿਆਗੋ ਹਮਰੀ ਆਸ ਕੇ ਮੀਤ ਮਿਲਾਏ ਦੈ ਜੋ ਕਛ ਕਰਤੇ ਕਹਿਓ ਸਗਲ ਸਖੀ ਜਾਣਿਓ ਤਿਹ ਤੇ ਕੀਆ ਪਿਆਨ ਤਹਾਂ ਪਗ ਠਾਨਿਓ ਬੈਠਿਓ ਜਹਾਂ ਪਿਆਰ ਵਾਸੇ ਦਸਾਇ ਕੈ ਹੋ ਇਸ਼ਕ ਮੰਜਰੀ ਤਹੀਂ ਪਹੁੰਚੀ ਜਾਇ ਕੈ ਬੈਠਿਓ ਕਹਾ ਕੁਾਰ ਸੋ ਅਵੈ ਪਗ ਧਾਰੀਐ ਲੂਟ ਤਰਨ ਮਨ ਲੀਨੋ ਕਹਾ ਨਿਹਾਰੀਐ ਕਾਮ ਤਵਤਤਾ ਤਾ ਕੀ ਚਲ ਸਕਲ ਮਿਟਾਈਐ ਹੋ ਕਹਿਓ ਮਾਨ ਜਿਨ ਜੋਮਨ ਬ੍ਰਿਥਾ ਬਿਤਾਈਐ ਬੇਗ ਚਲੋਟ ਤਾਂ ਨ ਰਹੋ ਲਜਾਇ ਕੈ ਬਿਰਹਾ ਤਬਤ ਤਾ ਕੀ ਕਹਾ ਦੇਹੋ 부ਝਾਇ ਕੈ ਰੂਪਇਓ ਤੋ ਕਹਾਂ ਐਂਠ ਪਰਮਾਨੀਐ ਹੋ ਤਨ ਜੋਬਨ ਦਿਨ ਚਾਰ ਪਹਾਨੋ ਜਾਣੀਐ ਯਾ ਜੋਬਨ ਕੋ ਪਾਏ ਅਦਿਕ ਅਵਰਨ ਕੋ ਭਜੀਐ ਯਾ ਜੋਬਨ ਕੋ ਪਾਏ ਜਗਤ ਕੇ ਸੁਖਨ ਨ ਤਜੀਐ ਜਬ ਵੀ ਹੋਇ ਹੋ ਬਿਰਦ ਕਹਾ ਤੁਮ ਲੇਹੋਗੇ ਹੋ ਬਿਰਾ ਉਸਾਸਨ ਸਾਥ ਸੱਜਣ ਜੀ ਦੇਹੋਗੇ ਯਾ ਜੋਬਨ ਕੋ ਪਾਏ ਜਗਤ ਸੁਖ ਮਾਨੀਐ ਯਾ ਜੋਬਨ ਕਹ ਪਾਏ ਪਰਮ ਰਸ ਠਾਨੀਐ ਯਾ ਜੋ ਬਨਖੈ ਪਾਏ ਨਿਹ ਜਗ ਕੀ ਕੀਜੀਐ ਹੋ ਨਾਹਕ ਜਗ ਕੇ ਮਾਝ ਨ ਜੀ ਰਾ ਦੀਜੀਐ ਨਿਹ ਬਿਨਾ ਨਿਰਭੈ ਹੈ ਗਏ ਬਖਾਨੀਐ ਦਾਨ ਬਿਨ ਕੀਏ ਨ ਜਗ ਮੈ ਜਾਣੀਐ ਨਿਹ ਕ੍ਰਿਸ਼ਨ ਜੂ ਕੀਓ ਆਜ ਲੋ ਗਾਈਐ ਹੋ ਨਿਰਖ ਜਗਤ ਕੇ ਨਾਥ ਨਾਰ ਨਿਹਰਾਈਐ ਦੋਹਰਾ ਮਦਰੀ ਮੂਰਤ ਮਿਤ ਕੀ ਬਸੀ ਚਿਤ ਮੈ ਚੀਨ ਬਹੁਰ ਨਿਕਾਸੇ ਜਾਏ ਨਹਿ ਨੈਣਾ ਭਏ ਰੰਗੀਨ ਮਨ ਭਾਵਨ ਕੇ ਨੈਣ ਦੋ ਚੁਵੇ ਚਿਤ ਕੇ ਮਾਹੇ ਛੇਲਣ ਜਿਉ ਸਰਕੈ ਪਰੇ ਨਾਏ ਨਿਕਾਰੇ ਜਾਏ ਨੈਣ ਪਿਆ ਕੇ ਭਾਰ ਦੀ ਮਨ ਮੈਂ ਕੀਆ ਨਿਵਾਸ ਕਾੜ ਕਰੇ ਜਾ ਲੇਹ ਜਨ ਯਾ ਤੇ ਅਦਕ ਵਿਸਵਾਸ ਨੈਣ ਪਿਆ ਕੇ ਪਾਲਨੇ ਕਰ ਰਾਖੇ ਕਰਤਾਰ ਜਿਨ ਮੈਂ ਜਨ ਝੂਲੇ ਕਨੇ ਹਮਸੇ ਬੈਠ ਹਜ਼ਾਰ ਨੈਣ ਰਸੀਲੇ ਰਸ ਪਰੇ ਝਲਕ ਰਸਨ ਕੀ ਦੇਹ ਚੰਚਲਾਨ ਕੇ ਚਿਤ ਕੋ ਚਮਕ ਚੁਰਾਏ ਲੇਹ ਸੋਰਠਾ ਭਇਓ ਸਕਲ ਤਨ ਪੀਰ ਰਹੀ ਸੰਭਾਰ ਨਾ ਚੀਰ ਕੀ ਬਹਿਓ ਰਗਤ ਹੈ ਨੀਰ ਪ੍ਰੇਮ ਪਿਆ ਕੀ ਪੀਰ ਤੇ ਅੜਿਲ ਪਰਦੇਸਨ ਸੋ ਪ੍ਰੀਤ ਕਹੀ ਕਾਹੂ ਨਹਿ ਕਰਨੀ ਪਰਦੇਸਨ ਕੇ ਸਾਥ ਕਹੀ ਨਹਿ ਬਾਤ ਚਰਨੀ ਪਰਦੇਸਨ ਤੇਰੇ ਸਾਥ ਕਹੋ ਕਿਆ ਨਹਿ ਲਗਈਐ ਹੋ ਟੂਟ ਤਰਕ ਦੈ ਜਾਤ ਬਹੁਰ ਆਪਨ ਪਛਤਈਐ ਪਰਦੇਸੀ ਸੋ ਪ੍ਰੀਤ ਕਰੀ ਏਕੈ ਪਰਨੀ ਕੀ ਪਰਦੇਸੀ ਸੋ ਬਹਿਨ ਭਲੀ ਭਾਖੀ ਹਸ ਹੀ ਕੀ ਪਰਦੇਸੀ ਕੇ ਸਾਥ ਭਲੋ ਪੀਏ ਨੇਹ ਲਗਾਇਓ ਹੋ ਪਰਮ ਪ੍ਰੀਤ ਉਪਜਾਏ ਬ੍ਰਿਥਾ ਜੋ ਬੰਨਾ ਬਿਤਾਇਓ ਹਮ ਸ਼ਾਹੁਨ ਕੇ ਭੂਤ ਦੇਸ ਪਰਦੇਸ ਬਿਆਰੈ ਉਚ ਨੀਚ ਕੋ ਹੋਏ ਸਕਲ ਅੱਖੀਆਂ ਨਨ ਨਿਹਾਰੈ ਕਹੋ ਕੁਾਰ ਹਮ ਸਾਥ ਨੇਹ ਕਰ ਕੈ ਕਸ ਕਰ ਹੋ ਹੋ ਹਮ ਜੈ ਹੈ ਉਠ ਕਹੀ ਬ੍ਰਹ ਬਾਂਧੀ ਤੁਮ ਜਰਿਓ ਰਾਣੀ ਬਾਤ ਹਮ ਨਾ ਤਜੈ ਪੀ ਤੁਮੈ ਕੋਟ ਜਤਨਨ ਜੋ ਕਰਹੁ ਹਾਸਾ ਸਬਾਤ ਅਨੇਕ ਕਛੂ ਕੀ ਕਛੂ ਚਰਿਹੁ ਹਮ ਰਾਚੀ ਤਵ ਰੂਪ ਰੀਜ ਮਨ ਮੈਂ ਰਹੀ ਹੋ ਇਸ਼ਕ ਤਿਹਾਰੇ ਜਰੀ ਜੁਗਨ ਹੋਇ ਹੈ ਕਹੀ ਕਸ ਕਸ ਰਹਿ ਗੁਮਾਨ ਬੇਗ ਉਠ ਕੇ ਚਲੋ ਹਾਰ ਸ਼ਿੰਗਾਰ ਬਨਾਏ ਭੇਖ ਸਜ ਹੈ ਭਲੋ ਜਾਣਤ ਹੈ ਯਾਦ ਜੋ ਪੀਹੈ ਨਾ ਪਾਏ ਹੈ ਹੋ ਬੀਸ ਬਿਸਵੇ ਬਹੁ ਤਰਨ ਤਰਫ ਮਰ ਜਾਏ ਹੈ ਸੁਣ ਤਰਨ ਕੋ ਵਚਨ ਕੁਾਰ ਮੋਹਿਤ ਭਇਓ ਸਖੀ ਜਿਤੈ ਲੈ ਗਈ ਚਲਿਓ ਤਿਤ ਕਹੋ ਗਇਓ ਬਿਰਹਾ ਮੰਜਰੀ ਜਾਥੀ ਸਾ ਸੁਧਾਰ ਕੈ ਹੋ ਨਿਜ ਹਾਥਨ ਸੇਜੀਆ ਫੂਲਨ ਕਹ ਡਾਰ ਕੈ ਲੈ ਗੁਰਜ ਕਾ ਹਾਥ ਕੁਾਰ ਆਵਤ ਪਇਓ ਭਾਂਤ ਭਾਂਤ ਰਾਣੀ ਸੋ ਭੋਗ ਕੁਮਾਤ ਪਇਓ 84 ਆਸਨ ਦ੍ਰਿੜ ਕਰੇ ਬਨਾਏ ਕਰ ਹੋ ਕਾਮ ਕਲਾ ਕੀ ਰੀਤ ਸੋ ਪ੍ਰੀਤ ਰਚਾਏ ਕਰ ਤਬ ਲਗਤਾ ਕੋ ਨਿਰਪਤ ਨਿਕਸਿਓ ਆਏ ਕਰ ਕਰਿਓ ਗਦਾ ਕੋ ਘਾਏ ਸੋ ਕੁਰ ਰਸਾਏ ਕਰ ਏਕ ਝੂਠ ਭੇ ਮਾਰ ਜਬੈ ਰਾਜਾ ਲਿਓ ਹੋ ਤਬ ਅਵਲਾ ਤਿਨ ਚਰਿਤ ਕਹੋ ਜੇਹ ਬਿਦ ਕੀਓ ਗਿਰੇ ਮਹਲ ਕੇ ਤਰੇ ਨਿਰਵਤ ਕਾ ਡਾਰ ਕੈ ਉਠੀ ਊਚ ਸੁਰ ਭੈ ਕੂਕ ਕਹ ਮਾਰ ਕੈ ਕਰ ਕਰ ਰੋਦਨ ਅਦਕ ਧਰਨ ਗਿਰ ਗਿਰ ਪਰੀ ਹੋ ਮਰਿਓ ਹਮਾਰੋ ਰਾਜ ਦੇਵ ਗਤ ਕਾ ਕਰੀ ਮਰਿਓ ਨਿਰਵਤ ਸੁਨ ਲੋਕ ਪਹੁੰਚੋ ਆਏ ਕੈ ਖੋਦ ਮਹਲ ਤੇ ਦੇਖੈ ਕਹਾ ਉਚਾਏ ਕੈ ਟੂਟ ਟਾੜ ਸਿਰ ਗਇਓ ਨਾ ਇਕ ਅਸਤੂ ਬਰਿਓ ਦੇਖੋ ਨਾਰ ਚਰਿਤਰ ਕਹਾਏ ਠਾ ਕਰਿਓ ਤਾਂ ਤਰੇ ਦਬ ਮਰਿਓ ਸਵਨ ਰਿਪ ਜਾਣਿਓ ਵੇਦ ਵੇਦ ਨਾ ਕਿਨਹੂ ਊੜ ਪਛਾਨਿਓ ਪਰਜਾ ਪਟਕਨ ਬਾਂਧ ਸਿਰਨ ਪਰ ਆਏ ਕੈ ਹੋ ਰਾਣੀ ਨਿਤ ਪ੍ਰਤ ਭਜਿਓ ਮਿੱਤਰ ਸੁਖ ਪਾਏ ਕੈ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 241 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਭਜੂ